ਆਸ਼ਿਆਏ ਜ਼ਿੰਦਾਨ ਵਿੱਚ ਬਾਬੇ ਦੀ ਮਾਤਮਦਾਰ ਦੀ ਵਦ ਗਏ ਅੱਖੀਆਂ ਕਨੋ ਰਤ ਆਬੇ ਦੇ ਬਿਮਾਰ ਦੀ ਲਾਸ਼ ਆਈ ਜ਼ਿੰਦਾਨ ਵਿੱਚ ਬਾਬੇ ਦਿਮਾਤਮ ਦਾ ਚੁੰਕ ਮਾਸੂਮਾਂ ਦਾ ਸਰ ਜਾ ਸੈਣ ਨੇ ਕੀਤੇ ਨਜ਼ਰ ਸਰ ਦੇ ਵਿੱਚ ਮੌਜੂਦ ਹਨ ਉਮਦ ਫੁੱਲਾਂ ਦੇ ਅਸਰ ਯਾਦ ਆ ਗਈ ਸੈਣ ਕੋ ਤਕਲੀਫ ਉਹ ਬਾਜ਼ਾਰ ਦੀ ਵਧ ਗਏ ਅੱਖਾਂ ਕਨੋਂ ਰਤ ਆਬਦੇ ਬਿਮਾਰ ਦੀ ਲਾਸ਼ ਆਏ ਜ਼ਿੰਦਾਨ ਵਿੱਚ ਬਾਬੇ ਤੇ ਮਾਤਮ ਦਰਦੀ